ਦੋਹਰਾ ਨਿਸੇਸ ਪਰਵਾਰਾ ਨੀ ਰਹੈ ਤਾ ਕੋ ਰੂਪ ਅਪਾਰ ਸਵਰਗ ਸਿੰਘ ਸੁੰਦਰ ਪਏ ਤਾ ਕੀ ਰਹੈ ਜੋਹਾਰ ਅੜਿਲ ਰਾਣੀ ਤਾ ਕੇ ਸਦਨ ਮਦਨ ਜੁਤ ਆਵੀ ਕਾਮ ਕਲੋਲ ਅਮੋਲ ਸੋ ਬੋਲ ਕੁਮਾਵੀ ਤਾ ਸੋ ਭੇਵ ਨਾ ਕੋ ਸਕੈ ਪਛਾਨ ਕੈ ਹੋ ਨਿਜ ਰਾਜਾ ਕੇ ਤੀਰ ਬਖਾਨਾ ਆਨ ਕੈ ਸਬਦ ਤਮਨ ਕੀ ਹੁਤੀ ਪੇਦ ਤਿਨ ਪਾਇਓ ਨਿਜ ਰਾਜਾ ਪੈ ਤਬ ਹੀ ਜੈ ਜਿਤਾਇਓ ਸੁਣ ਤਰਾਵੇ ਬਚਨ ਅਦਿਕ ਕ੍ਰੁੱਧਤ ਪਇਓ ਹੋ ਅਸ ਤੀਖਨ ਗਹਿ ਪਾਨ ਜਾਤ ਤਿਤ ਕੋ ਪਇਓ ਸੁਣ ਰਾਣੀ ਬਚ ਨਿਰਪਕੈ ਟਰ ਆਗੇ ਲਿਓ ਬਿਹਸ ਬਿਹਸ ਪਤ ਕੈ ਐਸੇ ਉੱਤਰ ਦਿਓ ਮੁਖ ਬੋਲੋ ਭਈਆ ਕੇ ਜੋ ਮੈਂ ਘਰ ਗਈ ਹੋ ਕਹੋ ਕਹਾ ਘੜਤੀਆ ਮੈਂ ਤੁਮਰੀ ਭਈ ਧਰਮ ਪ੍ਰਾਜਾ ਕੋ ਕਹੈ ਜੋ ਤ੍ਰਿਏ ਬਖਾਨ ਹੈ ਤਾਸੋ ਕਾਮ ਕਲੋਲ ਨ ਕਬਹੂ ਠਾਨ ਹੈ ਕਹੀ ਸ਼ਬਦ ਕੀ ਸ਼ਬਦ ਨਾ ਉਪਰ ਮਾਨੀਐ ਹੋ ਵੈ ਰਹਸ ਪਰਦਾ ਹੀਏ ਪਛਾਨੀਐ ਕੇਲ ਕਰ ਜੇ ਗਉ ਸੋ ਜਾਰ ਉਚਾਰੀਐ ਸਾਧ ਖੰਤ ਗਹਿ ਚੋਰ ਚੋਰ ਕਰ ਮਾਰੀਐ ਬਿਨ ਨੈਨਨ ਕੇ ਲਹਿ ਕੋਪ ਨਹਿ ਠਾਨੀਐ ਹੋ ਅਰ ਕੀ ਅਰ ਪਰ ਕਹੀ ਨਾ ਉਰ ਮੋਵਾਨੀਐ ਚਉਪਈ ਯਾ ਮੈਂ ਕਹੋ ਕਹਾ ਹੋਵੇ ਗਈ ਮੁਖ ਬੋਲੇ ਭਈਆ ਕੇ ਗਈ ਤੋਰ ਸਬਤ ਮੈਂ ਕਛ ਨਾ ਬਿਗਾਰਿਓ ਕਿਉ ਨਿਰਪਸੋ ਤੈ ਝੂਠ ਉਚਾਰਿਓ ਅੜਿਲ ਕਹਾ ਪਇਓ ਜੋ ਰਾਵ ਕਿਰਪਾ ਕਰ ਆਏ ਹੋ ਮੈਂ ਨਾ ਸੇ ਤੁਮਰੀ ਤੇ ਪਕਰ ਮੰਗਾਇਓ ਇਤੋ ਕੋ ਸੁਨ ਸਬਤ ਨਾ ਚਿਤ ਮੋ ਧਾਰਿਐ ਹੋ ਬੈਰ ਕੈਸੋ ਹੀ ਹੋਏ ਨਾ ਬ੍ਰਿਥਾ ਉਚਾਰਿਐ ਚਉਪਈ ਮੂਰਖ ਰਾ ਭੇਦ ਕਾ ਜਾਣੈ ਰਿਪ ਕੀ ਕਹੀ ਰਿਪੂ ਕਰ ਮਾਨੈ ਸਾਤ ਰਾਵ ਕੇ ਮੁਖ ਪਰ ਕਹਿਓ ਮੂਰਖ ਨਾਹ ਨਾਹੇ ਕਛ ਲਹਿਓ ਕਹਾ ਭਇਓ ਮੈਂ ਇਹ ਸਾਥ ਵਿਹਾਰਿਓ ਤੇਰੋ ਕਛੂ ਨ ਕਾਜ ਬਿਗਾਰਿਓ ਕਹਿ ਤਾ ਕੀਕ ਤ੍ਰਿਆ ਸਿਰ ਕੀਜੈ ਨਾ ਤਰਮੀਜ ਮੂੰਡ ਪਰ ਲੀਜੈ ਸੁਣ ਰਾਜਾ ਇਹ ਕਛੂ ਨ ਕਹੀਐ ਸਾਥ ਝੂਠ ਮੇਰੋ ਹੀ ਲਈਐ ਲਹਿ ਸਾਚੇ ਮੋਹ ਸਾਥ ਵਿਹਾਰਿਓ ਝੂਠੀ ਜਾਨ ਚੋਰ ਕਰ ਮਾਰਿਓ ਤਬ ਰਾਜੈ ਇਹ ਭਾਂਤ ਬਖਾਨੀ ਰਾਣੀ ਤੂੰ ਸਾਚੀ ਮੈਂ ਜਾਨੀ ਤੋ ਪਰ ਝੂਠ ਸ਼ਬਦ ਇਨ ਕਹਿਓ ਸੋ ਮੈਂ ਆਜ ਸਾਜ ਕਰ ਲਹਿਓ ਦੋਹਰਾ ਸੁਣ ਰਾਣੀ ਸਿਆਣੀ ਬਚਨ ਸੀਸ ਰਹੀ ਨਿਹਰਾਇ ਸੁਗਰ ਹੋਏ ਸੋ ਜਾਣੀ ਜੜ ਕੋ ਕਹਾ ਉਪਾਏ ਅੜਿਲ ਜੋ ਚਤਰੋ ਨਰ ਹੋਏ ਸੋ ਭੇ ਪਛਾਨੀ ਮੂਰਖ ਭੇਦ ਅਭੇਦ ਕਹਾ ਜੀ ਜਾਣੀ ਤਾਂ ਤੇ ਹਉ ਕਛੂ ਚਿਤਰ ਬਨਾਏ ਹੋ ਹੋ ਯਾਰਾਨੀ ਕੇ ਸਹਿਤ ਨਿਪੈ ਕੋ ਘਾਏ ਹੋ ਚੌਬੀ ਮੂਰਖ ਕਛੂ ਭੇਦ ਨਾ ਪਾਇਓ ਸਾਚੀ ਕੋ ਝੂਠੀ ਠਾਰਾਇਓ ਝੂਠੀ ਕੋ ਸਾਚੀ ਕਰ ਮਾਨਿਓ ਭੇਦ ਅਭੇਦ ਕਛੂ ਨਹਿ ਜਾਣਿਓ ਇਤ ਸ੍ਰੀ ਚਿਤ੍ਰਪਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ ਮੋ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਦੋਹਰਾ ਵਹਿ ਸ਼ਬਦ ਤਾ ਕੀ ਹੁਤੀ ਜਾ ਕੋ ਰੂਪ ਅਪਾਰ ਸੁਰਪਦ ਸੇ ਨਿਰਖਤ ਸਦਾ ਮੁਖ ਛਬ ਭਾਨ ਕੁਮਾਰੇ ਅੜਿਲ ਭਾਨ ਕਲਾ ਐਸੇ ਬਹੁ ਬਰਖ ਬਿਤਾਇ ਕੈ ਨਿਸਸ ਪ੍ਰਭਾ ਕੀ ਬਾਤ ਗਈ ਜੀ ਆਇ ਕੈ ਸੋਤ ਰਾਵ ਤੇ ਸੰਗ ਮਿਲੋ ਕਿਉ ਜਾਇ ਕੈ ਹੋ ਫਿਰ ਆਈ ਘਰ ਮਾਂਝ ਦੂਹਨ ਕੋ ਘਾਇ ਕੈ ਚਉਪਈ ਅਦਕ ਕੋਪ ਕਰ ਖੜਗ ਪ੍ਰਹਾਰਿਓ ਦੂਹਨ ਚਾਰ ਟੂਕ ਕਰ ਡਾਰਿਓ ਮੈਂ ਇਹ ਜੜ ਸੋ ਭੇਦ ਬਤਾਇਓ ਇਹ ਮੋਹੂ ਝੂਠੀ ਠਾਰਾਇਓ ਸਬਤ ਸਹਿਤ ਰਾਜਾ ਕੋ ਘਾਈ ਪੋਜ ਖੜਗ ਬੋਹਰੋ ਘਰ ਆਈ ਸੋਏ ਰਹੀ ਮਨ ਮੈਂ ਸੁਪਾਇਉ ਪੈ ਪ੍ਰਾਤ ਜੋ ਕੂਕ ਸੁਨਾਇਓ ਰੋਏ ਪ੍ਰਾਤ ਪੇ ਬਚਨ ਉਚਾਰੇ ਬੈਠੇ ਕਹਾ ਰਾਵ ਜੂ ਮਾਰੇ ਹਮਰੇ ਸੁਖ ਸਭ ਹੀ ਵਿਦ ਖੋਏ ਯੋ ਸੁਨ ਬੈਨ ਸਕਲ ਭ੍ਰਿਤ ਰੋਏ ਮ੍ਰਿਤਕ ਰਾਵ ਤ੍ਰੇ ਸਹਿਤ ਨਿਹਾਰਿਓ ਤਵ ਰਾਣੀ ਇਹ ਬਾਤ ਉਚਾਰਿਓ ਮੋਹ ਕਾ ਸਾਥ ਰਾਵ ਕੇ ਜਾ ਰਹੋ ਮੋਰੇ ਛਤਰ ਪੁੱਤਰ ਸਿਰ ਢਾਰੋ ਤਬ ਤਾਪੈ ਮੰਤਰੀ ਸਭ ਆਏ ਰੋਏ ਰੋਏ ਜੋ ਬਚਨ ਸੁਨਾਏ ਛਤਰ ਪੁੱਤਰ ਕੇ ਸਿਰ ਪਰ ਢਾਰੋ ਆਜ ਉਚਿਤ ਨਹਿ ਜਰਨ ਤਿਹਾਰੋ ਦੋਹਰਾ ਨਿਰਭਤ ਮਰਿਓ ਸਿਸ ਸੁਤਰਿਓ ਤੈ ਜਰ ਹੈ ਦੁਖ ਪਾਏ ਜਿਨ ਐਸੋ ਹਟ ਕੀਜੀਐ ਰਾਜ ਬੰਸ ਤੇ ਜਾਏ ਚਉਪਈ ਸਭਨ ਸੁਣਤ ਇਹ ਤੇ ਉਚਾਰੀ ਜਰਨ ਨਿਮਿਤ ਉਠ ਤਬੈ ਸਿਧਾਰੀ ਤਬ ਮੰਤਰ ਰਾਣੀ ਗਹਿ ਲਈ ਰਾਜ ਸਮਗਰੀ ਤੇ ਸੁਤ ਦਈ ਦੋਹਰਾ ਚਰਿਤ ਚੰਚਲਾ ਐਸ ਕਰ ਤ੍ਰਿਏ ਜੁਤ ਨਿਰਪਤ ਸੰਘਾਰੇ ਮੰਤਰਿਨ ਕੀ ਰਾਖੀ ਰਹੀ ਛਤਰ ਪੁੱਤਰ ਸਿਰ ਢਾਰੇ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 182 ਮੋ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਬਜੂ